ਸਤਗੁਰ ਕੇ ਜਨਮੇ ਗਵਨ ਮਟਾਇਆ ਕਹਿੰਦੇ ਸਤਗੁਰ ਕੇ ਜਨਮੇ ਗਵਨ ਮਟਾਇਆ ਅਨਹਦ ਰਾਤੇ ਇਹ ਮਨ ਹੁਣ ਸ਼ਾਇਦ ਉਹ ਇਸੇ ਗੱਲ ਨੂੰ ਲਿਖ ਰਿਹਾ ਹੋ ਸਤਗੁਰ ਨਾਨਕ ਪ੍ਰਗਟਿਆ ਨਾਨਕ ਦੇ ਨਾ ਸਤਗੁਰ ਕੇ ਜਨਮੇ ਸਤਗੁਰ ਜਨਮੇ ਨਾਨਕ ਦੇ ਅੰਦਰ ਇਹਦਾ ਉਹਦਾ ਨਾਨਕ ਹੋ ਰਿਹਾ ਸਤਗੁਰ ਹੋ ਰਿਹਾ ਇਹ ਆਵਾਗਮਨ ਮੇਰਾ ਗੱਲ ਮੁੜਿਆ ਮੇਰੇ ਜਨਮ ਨਾਲ ਨਹੀਂ ਮਿਟਿਆ ਸਤਗੁਰ ਦੇ ਜਨਮ ਨਾਲ ਮਿਟਿਆ ਫੇ ਨਾਨਕ ਤੋਂ ਸਤਗੁਰ ਵੱਖਰਾ ਹੈ ਨਾਨਕ ਆਇਆ ਸੀ ਜੰਮਿਆ ਸੀ ਉਦੋਂ ਸਤਗੁਰ ਨਹੀਂ ਸੀ ਜਨਮਿਆ ਨਾਨਕ ਜੰਮਿਆ ਸੀ ਉਹ ਕਹਿੰਦਾ ਮੇਰਾ ਆਵਾਗਮਨ ਕਿਵੇਂ ਮਿਟਿਆ ਸਤਗੁਰ ਦਾ ਜਨਮ ਹੋਇਆ ਮੇਰੇ ਅੰਦਰ ਸੱਚ ਦਾ ਗਿਆਨ ਮੇਰੇ ਅੰਦਰੋਂ ਪ੍ਰਗਟ ਹੋਇਆ ਮੈਂ ਇੱਕ ਹੋ ਕੇ ਉੱਗਿਆ ਜਦ ਇੱਕ ਹੋਏ ਤੇ ਉੱਗਵੇ ਜਿਹੜਾ ਇੱਕ ਹੋ ਕੇ ਉੱਗਣਾ ਉਹ ਸਤਗੁਰ ਦਾ ਜਨਮ ਹੈ ਕਿਉਂ ਕਿਉਂ ਜਨਮ ਹੈ ਜਿਹੜਾ ਜੰਮਿਆ ਸੀ ਉਹ ਮਰ ਗਿਆ ਪਹਿਲਾਂ ਸ਼ਬਦ ਮਰੇ ਮਰੇ ਹੁਣ ਜਿਵੇਂ ਜਿਹੜਾ ਪਹਿਲਾਂ ਜੰਮਿਆ ਸੀ ਉਹ ਮਰਿਆ ਜਿਹੜਾ ਸਰੀਰ 'ਚ ਜੰਮਿਆ ਸੀ ਨਾਨਕ ਉਹ ਮਰ ਗਿਆ ਉਹ ਅੰਦਰਲਾ ਜਿਹੜਾ ਗੁਰ ਸੀ ਦੋ ਟੁਕੜੇ ਹੋ ਜਾਂਦੇ ਨੇ ਦਾਲ ਦੇ ਜਿਹੜਾ ਤਾਂ ਲੈਂਦਾ ਸਾਹ ਉਹਨੂੰ ਕਹਿੰਦੇ ਨੇ ਗੁਰ ਜਿਹੜਾ ਤਿਰਕੁੜੀ ਦੇ ਵਿੱਚ ਹੈ ਉਹ ਹੈ ਚੇਲਾ ਇਹ ਗੁਰਬਾਣੀ ਦੇ ਵਿੱਚ ਇਸ ਗੱਲ ਦੀ ਸਮਝ ਆਉਂਦੀ ਹੈ ਗੁਰ ਚੇਲੇ ਕੀ ਸੰਤ ਬੜਾਈ ਇਹ ਗੁਰ ਚੇਲੇ ਨੇ ਦੋਹਾਂ ਨੇ ਰਲ ਕੇ ਇੱਕ ਹੋਣ ਕਿਉਂਕਿ ਉਹ ਜਿਹੜਾ ਅੰਦਰਲਾ ਹੈ ਗੁਰ ਕਿਆ ਸਤਗੁਰ ਗੁਰ ਸਤਗੁਰ ਕਾ ਗੁਰ ਨੂੰ ਸਤਗੁਰ ਕਹਿਣ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਹੁਣ ਗੁਰ ਸਤਗੁਰ ਕਦ ਬਣਦਾ ਸਵਾਲ ਇਹ ਗੁਰ ਸਭ ਦੇ ਅੰਦਰ ਸਤਗੁਰ ਕਦ ਬਣਦਾ ਸਤਗੁਰ ਇੱਕ ਤਾਂ ਵਾਚਕ ਨਾਮ ਹੈ ਉਹਦਾ ਤੇਜ਼ ਕਰਕੇ ਕਦੇ ਮਰਦਾ ਹੀ ਨਹੀਂ ਉਹ ਸਤਗੁਰ ਤਾਂ ਹੈ ਸਤ ਸਰੂਪ ਹੈ ਇੱਕ ਸਤਗੁਰ ਦਾ ਜਨਮ ਕਰ ਹੁੰਦਾ ਜਦ ਉਹ ਦੂਸ ਜਦ ਉਹ ਦੋ ਹਿੱਸਿਆਂ ਚੋਂ ਮਾਇਆ ਤਿਆਗ ਕੇ ਮਾਇਆ ਦਾ ਮੋਹ ਛੱਡ ਕੇ ਇਹਦੀ ਸਮਝ ਆ ਜਾਂਦੀ ਹੈ ਗੁਰਬਾਣੀ ਦੀ ਮਾਇਆ ਦਾ ਮੋਹ ਛੱਡ ਕੇ ਉਹਦਾ ਮਨ ਜਦ ਸਤਗੁਰ ਜਦ ਜਿਹੜਾ ਗੁਰਦੇਵ ਹੈ ਜਿਹਨੂੰ ਗੁਰਦੇਵ ਮਾਤਾ ਗੁਰਦੇਵ ਪਿਤਾ ਕਿਹਾ ਉਹ ਗੁਰਦੇਵ ਦਾ ਮਨ ਸ਼ੁੱਧ ਹੋ ਜਾਂਦਾ ਫਿਰ ਉਹ ਸਤਗੁਰ ਬਣ ਜਾਂਦਾ ਜਿੰਨਾ ਜਰ ਮਨ ਮੈਂ ਉਹਨਾਂ ਜਰ ਗੁਰਦੇਵ ਹੈ ਮਨ ਉਸੇ ਦਾ ਮਨ ਹੋਰ ਕਿਸੇ ਦਾ ਨਹੀਂ ਜਿਹੜਾ ਮਨ ਹੈ ਨਾ ਸਰੀਰ ਦੇ ਵਿੱਚ ਉਸੇ ਦਾ ਮਨ ਅੰਦਰ ਲੈਦਾ ਹਾਂ ਉਹ ਚਿੱਤ ਹੈ ਉਹਦਾ ਨਾਮ ਹੈ ਮਨ ਚਿੱਤ ਦਾ ਹੀ ਮਨ ਹੈ ਇਹ ਮਨ ਮੁਲੀਨ ਜਦੋਂ ਮਨ ਸ਼ੁੱਧ ਹੋ ਜਾਂਦਾ ਗੁਰਬਾਣੀ ਪੜ੍ਹ ਕੇ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨੂੰ ਬੰਨ ਕੇ ਫਿਰ ਮਨ ਚਿੱਤ ਇੱਕ ਹੋ ਜਾਂਦਾ ਫਿਰ ਚਿੱਤ ਦੀ ਪ੍ਰਧਾਨਗੀ ਉੱਥੇ ਬੁੱਧੀ ਪ੍ਰਧਾਨਗੀ ਸਰੀਰ ਚ ਹੈ ਸਰ ਮਨ ਦੀ ਹੋਂਦ ਸਰੀਰ ਕਰਕੇ ਬਸ ਸਰੀਰ ਤੇ ਬਾਅਦ ਮਨ ਦੀ ਹੋਂਦ ਖਤਮ ਜਿੰਨਾ ਜਰ ਸਾਡਾ ਮਨ ਬੇਕਾਬੂ ਹੈ ਉਹਨਾਂ ਜਿਹੜੇ ਮਨ ਸਭ ਤੋਂ ਵੱਖਰਾ ਜਾਂ ਸਾਡੇ ਕਾਬੂ ਆ ਗਿਆ ਫਿਰ ਸਾਡੇ ਹੁਕਮ ਚ ਆ ਫਿਰ ਮਨ ਦੀ ਕੋਈ ਵੈਲਿਊ ਨਹੀਂ ਰਹੀ ਮਨ ਕੋ ਫੈਸਲਾ ਨਹੀਂ ਕਰ ਸਕਦਾ ਮਨ ਕੋਈ ਇੱਛਾ ਨਹੀਂ ਰਹਿੰਦੀ ਇੱਛਾ ਨਹੀਂ ਰਹਿੰਦੀ ਮਨ ਵੀ ਨਹੀਂ ਰਹਿੰਦਾ ਜਿੰਨਾ ਚਿਰ ਇੱਛਾ ਉਹਨਾਂ ਚਿਰ ਮਨ ਸੰਸਾਰੀ ਇੱਛਾ ਫਿਰ ਮਨ ਦੇ ਵਿੱਚ ਇੱਛਾ ਇੱਕ ਹੋਰ ਪੈਦਾ ਹੁੰਦੀ ਹੈ ਮੇਰਾ ਮਨ ਲੋਚਾ ਹੈ ਗੁਰਦਰਸ਼ਨ ਕਰੀ ਇਹ ਨਹੀਂ ਮਨ ਜੋ ਇੱਛਾ ਖਤਮ ਕਰਦੀ ਹੈ ਮਾਇਆ ਦੀ ਇੱਛਾ ਤੋਂ ਬਾਅਦ ਆਪਣੇ ਮੂਲ ਦੀ ਇੱਛਾ ਪੈਦਾ ਕਰਦੀ ਹੈ ਇੱਛਾ ਮਨ ਜੂੜ ਰੱਖਣੀ ਹੈ ਇੱਛਾ ਤੋਂ ਮਨ ਖਾਲੀ ਨਹੀਂ ਰਹਿ ਸਕਦਾ ਅਸੀਂ ਇਹਨੂੰ ਨਿਰਛਿਤ ਕਰਦੇ ਹਾਂ ਗਲਤ ਗਲਤ ਹੈ ਨਿਰਛਿਤ ਨਹੀਂ ਹੋ ਸਕਦਾ ਮਨ ਕਦੇ ਵੀ ਵੈਕੂਮ ਹੈ ਉੱਥੇ ਖਾਲੀ ਨਹੀਂ ਰਹਿ ਸਕਦਾ ਕੋਈ ਖਾਲੀ ਵੀ ਨਹੀਂ ਮਲਟਕਦਾ ਹੁੰਦਾ ਖਾਲੀ ਦਾ ਗਿਆਨਤਾ ਹੁੰਦੀ ਹੈ ਸੋਤਾ ਜਨਮ ਬਾਜੇ ਕਣ ਖਾਲੀ ਤਾਂ ਹੁਣ ਮਨ ਹੁਣ ਖਾਲੀ ਹੈ ਮਾਇਆ ਤਾਂ ਬਾਹਰ ਹੈ ਤੇ ਮਾਇਆ ਅੰਦਰ ਨਹੀਂ ਹੈ ਫਿਰ ਗਿਆਨ ਨਾਲ ਭਰ ਜਾਂਦਾ ਸਗੋਂ ਜਦੋਂ ਗਿਆਨ ਨਾਲ ਭਰ ਜਾਂਦਾ ਚਾਨਣ ਹੋ ਜਾਂਦਾ ਤਾਂ ਮਾਇਆ ਮਨ ਛੱਡ ਜਾਂਦਾ ਬਾਹਰ ਮਾਇਆ ਦਾ ਮੋਹ ਛੱਡ ਜਾਂਦਾ ਅੰਦਰਲੇ ਨੂੰ ਮੋਹ ਹੋ ਜਾਂਦਾ ਜਦ ਤੱਕ ਸੌਦਾ ਉਹਦੇ ਨਾਲ ਮੋਹ ਹੋ ਜਾਂਦਾ ਜਿਹਦੇ ਅੰਦਰ ਖਜ਼ਾਨਾ ਦੱਬਿਆ ਹੋਵੇ ਨਾ ਜਾਂ ਫਜ਼ਲ ਜਿੰਨਾ ਜਰ ਖੇਤ ਜਾਂ ਖੇਤ ਤੇ ਆਣੇ ਜਾਂ ਫਜ਼ਲ ਘਰ ਆ ਗਈ ਹੋਵੇ ਘਰ ਤੇ ਆਣ ਜੇ ਫਸਲ ਘਰ ਆ ਗਈ ਫਿਰ ਫਿਰ ਧਿਆਨ ਖੇਤ ਕਰ ਲੂ ਫਸਲ ਉਹਦੇ ਘਰ ਹੈ ਘਰ ਤੇ ਧਿਆਨ ਨੁਕਸਾਨ ਫਿਰ ਘਰੋਂ ਹੀ ਹੋਣਾ ਫਿਰ ਬਾਹਰੋਂ ਕਿੱਥੋਂ ਹੋਣਾ ਜਿੰਨਾ ਜੇ ਫਸਲ ਖੇਤ ਚ ਖੇਤ ਨੁਕਸਾਨ ਜਾਂ ਘਰ ਆ ਗਈ ਤਾਂ ਨੁਕਸਾਨ ਉਹਦਾ ਤਾਂ ਸਭ ਕੁਝ ਘਰ ਜਾ ਗਿਆ ਸਭ ਕੁਝ ਘਰ ਵਿੱਚ ਬਾਹਰ ਨਹੀਂ ਜਿਹਦਾ ਬਾਹਰ ਕੁਝ ਹੈ ਹੀ ਨਹੀਂ ਸਭ ਕੁਝ ਘਰ ਵਿੱਚ ਹੈ ਉਹਦਾ ਧਿਆਨ ਬਾਹਰ ਕੀ ਲੂ ਬਸ ਇੱਥੇ ਹੀ ਫਰਕ ਹੈ ਧਿਆਨ ਦਾ ਇੱਥੋਂ ਧਿਆਨ ਉੱਡ ਜਾਂਦਾ ਜਦੋਂ ਸਭ ਕੁਝ ਘਰ ਵਿੱਚ ਬਾਹਰ ਨਹੀਂ ਤੇ ਧਿਆਨ ਬਾਹਰ ਜਾਂਦਾ ਨਹੀਂ ਬਾਹਰ ਦਾ ਨੂੰ ਜਾਣਾ ਧਿਆਨ ਫਸਲ ਤਾਂ ਸਾਰੀ ਘਰ ਚ ਧਰਤਾ ਸਾਰਾ ਘਰ ਕੇ ਖਜ਼ਾਨਾ ਦੇ ਘਰ ਦੱਬਿਆ ਹੋਇਆ ਜਾਂ ਅੰਦਰਲੇ ਖਜ਼ਾਨੇ ਦਾ ਪਤਾ ਲੱਗ ਜਾਂਦਾ ਬਾਹਰ ਤਾਂ ਕੁਝ ਵੀ ਨਹੀਂ ਕੌਡੀਆਂ ਨੇ ਬਾਹਰ ਹੀਰਿਆਂ ਦਾ ਖਜ਼ਾਨਾ ਅੰਦਰੋਂ ਮਿਲ ਗਿਆ ਬਾਹਰ ਵਾਲੀਆਂ ਕੌਡੀਆਂ ਨੂੰ ਕੌਣ ਪੁੱਛਦਾ ਬਾਹਰ ਜ਼ਮੀਨ ਜ਼ਰੂਰ ਹੈ ਕੋਈ ਪੇੜ ਪੌਦੇ ਵੀ ਹੋਣਗੇ ਕੋਈ ਕੀ ਹੈ ਪੇੜ ਲੈ ਜੂ ਕੱਟ ਕੇ ਕੀ ਲੈ ਜੂਗਾ ਪੇੜ ਭਲਾ ਕਿੰਨੇ ਕਿਦਾ ਹੋ ਜੇ ਤੋ ਹੀਰਿਆਂ ਦੀ ਬਣ ਲਾਇਆ ਭਰ ਕੇ ਫੇਰ ਇਹਦਾ ਧਿਆਨ ਰੱਖੂ ਉਹਦਾ ਰੱਖੂਗਾ ਇਤੋਂ ਇੱਕ ਹੀਰਾ ਵੀ ਜਲੇਗਾ ਸਾਰੀ ਜ਼ਮੀਨ ਦੀ ਕੀਮਤ ਹੈ ਉਹ ਇਹਦਾ ਧਿਆਨ ਰੱਖੂ ਉਹਨਾਂ ਦਾ ਰੱਖੂਗਾ ਇੱਕ ਔਗਣ ਵੀ ਇੱਕ ਗੁਣ ਵੀ ਔਗਣਾ 'ਚ ਬਦਲ ਗਿਆ ਖਤਮ ਖਤਰਾ ਪੈਦਾ ਹੋ ਜੂਗਾ ਧਿਆਨ ਘਰ ਰੱਖਣ ਹੋਊਗਾ ਹੀਰਾ ਹਸਤੇ ਨਿਰਮੋਲਕ ਥੋੜੇ ਸੰਸਾਰੀ ਸੰਸਾਰ ਕੀ ਰੱਖਿਆ ਕੋਡੀ ਸਰੀਰ ਦੀਆਂ ਲੋੜਾਂ ਨੇ ਪੂਰੀਆਂ ਹੋ ਜਾਂਦੀਆਂ ਆਪੇ ਹੋ ਜਾਂਦੀਆਂ ਉਦੋਂ ਤਾਂ ਫਿਰ ਸਿੱਧੀਆਂ ਸਿੱਧੀਆਂ ਬਗਲ ਲੱਗੀਆਂ ਫਿਰਦੀਆਂ ਨੇ ਉਸ ਵਸਤਾ ਤਾਂ ਉਦੋਂ ਦਾ ਪਹਿਲੇ ਸਿੱਧੀਆਂ ਸਿੱਧੀਆਂ ਬਗਲ ਲੱਗ ਤੁਰਦੀ ਰਹੇ ਜਿਹਨਾਂ ਨੂੰ ਪਤਾ ਕੁਝ ਨਹੀਂ ਉਹਨਾਂ ਨੇ ਬਗਲ ਤੁਰੀਆਂ ਫਿਰਦੀਆਂ ਨੇ ਸਾਰਾ ਸੰਤਾਂ ਦੇ ਜਿਹਨਾਂ ਦੇ ਪੱਲੇ ਕੱਖ ਨਹੀਂ ਹੈ ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ ਤਾਂ ਗੱਲੇ ਬਹੁਤ ਵੱਡੀ ਹੈ ਪਰ ਇਹਨਾਂ ਨੂੰ ਭੁੱਖਾ ਨੂੰ ਭੁੱਖ ਨਹੀਂ ਬਾ ਫਰਕ ਐ ਦੋਸਤ ਉਹਨੂੰ ਆਇਆ ਦੀ ਭੁੱਖਾ ਨਹੀਂ ਇਹਨਾਂ ਨੂੰ ਭੁੱਖਾ ਜਾਣੇ ਉਹਦੇ ਜੋਗਾ ਦਾ ਵਾਧੂ ਹੈ ਨਾ ਹੋਵੇ ਵਾਧੂ ਜਿਹਨੇ ਪੈਦਾ ਕੀਤਾ ਉਹ ਆਪੇ ਤੂੰ ਦਵੇ ਲਾ ਦਵੇ ਸ਼ਾਇਦ ਉਹਨੂੰ ਲੋੜ ਹੈ ਦਵਾਈ ਦੀ ਇੰਨੀ ਹੋਵੇ ਦੇ ਨਹੀਂ ਚਾਹੀਦੀ ਹੋਵੇ ਜਿੱਦੀ ਉਹ ਦੇ ਰਿਹਾ ਇਸ ਗੱਲ ਤੇ ਸਾਨੂੰ ਕੀ ਲੱਗਿਆ ਵੀ ਸਾਨੂੰ ਰੋਟੀ ਕਹੇ ਜੀ ਮਿਲਦੀ ਹੈ ਕਹੇ ਜੀ ਨਹੀਂ ਮਿਲਦੀ ਪੇਖ ਮਗਾਏ ਤਾਂ ਕਿਆ ਘਟ ਜਾਈ ਰਾਜਦਾਰੀ ਤਾਂ ਕਿਆ ਵਡਾਈ ਜਿੰਨਾ ਚਿਰ ਇੱਥੇ ਆ ਕੇ ਨਹੀਂ ਇਹਨੂੰ 100% ਦੀ ਬੰਦਾ ਗੱਲ ਨੂੰ ਪੱਲੇ ਕੁਛ ਨਹੀਂ ਪੈਣਾ ਪਾਸ ਨਹੀਂ ਦਾ ਬਰੋਣੀ ਇੱਥੇ ਆ ਕੇ ਬਸ ਹੋਊਗਾ ਜੇ ਇਸ ਗੱਲ ਨੂੰ ਮੰਨ ਲਿਆ ਭੇਖ ਮਗਾਏ ਦਾ ਕਿਆ ਘਟ ਜਾਈ ਰਾਜਦਾਰੀ ਤਾਂ ਕਿਆ ਵਡਾਈ ਇੱਥੇ ਆ ਕੇ ਗੱਲ ਬਣਦੀ ਹੈ ਵੱਡੀ ਹੈ ਫਿਰ ਕੁਕੜ ਕੋਲ ਚਲੀ ਗਿਆ ਇਹ ਕੁਕੜੀ ਪੈ ਗਈ ਫਿਰ ਕੀ ਹੋ ਗਿਆ ਸਹਿਜ ਹੋਵੇ ਬ੍ਰੀ ਦਾ ਲੋਕਾਰੀ ਫਿਰ ਛੁੱਟਦੀ ਹੈ ਐਵੇਂ ਨਹੀਂ ਛੁੱਟਦੀ ਸਤਗੁਰ ਕੇ ਜਨਮੇ ਗਵਨ ਮਟਾਇਆ ਸਤਗੁਰ ਕਾ ਜਨਮੇ ਸੱਚ ਦਾ ਗਿਆਨ ਮੇਰੇ ਅੰਦਰੋਂ ਪ੍ਰਗਟ ਹੋਇਆ ਹੁਣ ਸੱਚ ਦਾ ਗਿਆਨ ਅੰਦਰੋਂ ਪ੍ਰਗਟ ਹੋਇਆ ਅੰਦਰੋਂ ਤੁਰਕੀ ਬਾਣੀ ਜਿਹੜੀ ਅੰਦਰੋਂ ਪ੍ਰਗਟ ਹੋਈ ਹੈ ਤੁਰਕੀ ਬਾਣੀ ਆਈ ਇਹ ਕਦੋਂ ਆਉਂਦੀ ਹੈ ਜਦੋਂ ਚਿੱਤ ਮਨ ਹੋ ਕੇ ਉਗਦਾ ਇੱਕ ਹੋਏ ਤਾਂ ਉਗਦਾ ਉਹ ਉਗਦਾ ਤੁਰਕੀ ਬਾਣੀ ਦੇ ਵਿੱਚੋਂ ਹੀ ਪੈ ਪ੍ਰਗਟ ਹੁੰਦੀ ਹੈ ਔਰ ਕਿਤੋਂ ਨਹੀਂ ਪੈਦਾ ਹੁੰਦੀ ਉਹ ਜਿਹੜਾ ਥੰਮ ਸੀ ਨਾ ਕਹਿੰਦੇ ਪਾੜਿਆ ਵਿੱਚੋਂ ਨਰਸਿੱਧ ਦਾ ਜਨਮ ਹੋਇਆ ਅਸਲ ਚ ਜਿਹੜੀ ਸੁਰਤ ਸੀ ਨਾ ਮਨ ਮੰਤਰ ਵਿੱਚ ਬਰਸਾ ਥਬ ਮਨ ਮੰਤਰ ਵਿੱਚ ਜਿਹੜੀ ਮਨਸਾ ਦੀ ਥਬੀ ਹੋਈ ਸੀ ਉਹਦੇ ਵਿੱਚੋਂ ਹੀ ਪਾੜ ਕੇ ਸ਼ਬਦ ਪ੍ਰਗਟ ਹੋਇਆ ਉਹਦੇ ਵਿੱਚੋਂ ਹੀ ਸੁਰਤ ਚੋਂ ਸ਼ਬਦ ਪ੍ਰਗਟ ਹੋਇਆ ਸੁਰਤ ਸ਼ਬਦ ਸੁਰਤੇ ਸ਼ਬਦ ਬਣ ਗਈ ਸੁਰਤੇ ਹੀ ਸ਼ਬਦ ਰੂਪ ਧਾਰਨ ਕਰ ਗਈ ਸੁਰਤ ਸ਼ਬਦ ਸੁਰਤ ਹੀ ਸ਼ਬਦ ਹੋ ਗਈ ਅਬਜ਼ਾਗਰ ਤਰੀਕੇ ਸੁਰਤ ਜੁੜੀ ਸ਼ਬਦ ਦਾ ਰੂਪ ਧਾਰ ਗਈ ਤਾਰ ਹੁੰਦੀ ਹੈ ਸੁਰਤ ਕੀ ਹੈ ਤਾਰ ਤਾਰ ਹੈ ਤਾਰ ਦਾ ਖਿੱਚੀ ਜਾਂਦੀ ਹੈ ਆਵਾਜ਼ ਕਿੱਥੋਂ ਪੈਦਾ ਹੁੰਦੀ ਹੈ ਤਾਰ ਤੋਂ ਪੈਦਾ ਹੁੰਦੀ ਹੈ ਆਵਾਜ਼ ਹੋਰ ਕਾਹੇ ਪੈਦਾ ਹੁੰਦੀ ਹੈ ਜਾਂ ਥੋੜੀ ਛੇੜੀ ਜਾਂਦੀ ਹੈ ਤਾਰ ਆਵਾਜ਼ ਕਿਉਂ ਪੈਦਾ ਹੁੰਦੀ ਹੈ ਉਹ ਆਵਾਜ਼ ਇਹ ਜੋ ਪੈਦਾ ਹੋਣੀ ਉਹਦਾ ਵਜਾਉਣ ਵਾਲਾ ਹੈ ਆਵਾਜ਼ ਨਹੀਂ ਉਹਦੀ ਦੁਨੀਆ ਦਾ ਵਜਾਈ ਵੱਜਦੀ ਹੈ ਸਾਜ ਵੱਜਦਾ ਉਹ ਵਜਾਉਣ ਵਾਲਾ ਹਾਂ ਵਜਾਉਂਦਾ ਉਹ ਸੁਰ ਸੁਰ ਦੇ ਵਿੱਚ ਵਜਾਉਂਦਾ ਫਿਰ ਉਹ ਇਹਦੇ ਵਿੱਚੋਂ ਹੀ ਪੈਦਾ ਹੁੰਦਾ ਗਿਆਨ ਸੁਰਤ ਸ਼ਬਦ ਭਾਵਸਾ ਕਰ ਜ਼ਰੀਏ ਸੁਰਤ ਸ਼ਬਦ ਦੇ ਕਰੂਪ ਹੋਵੇ ਹੰਤਾਰ ਆਵਾਜ਼ ਨੂੰ ਤੁਸੀਂ ਅੱਡ ਅੱਡ ਦੇਖੋਗੇ ਕਿ ਤਾਰ ਆਵਾਜ਼ ਅੱਡ ਅੱਡ ਹੈ ਤਾਰ ਨੂੰ ਛੇੜਦੇ ਨਹੀਂ ਆਵਾਜ਼ ਪੈਦਾ ਨਹੀਂ ਹੁੰਦੀ ਲਾਇ ਰਹਿ ਲਿਵ ਤਾਰ ਲਿਵ ਕੀ ਹੈ ਤਾਰ ਜਿੰਨਾ ਜਨ ਲੈ ਮਾਇਆ ਨਾਲ ਜੁੜੀ ਹੋਈ ਸੀ ਮਾਇਆ ਦਾ ਰੰਗ ਅਲਾਪ ਨਹੀਂ ਸੀ ਝੂੜ ਦਾ ਰਾਗ ਅਲਾਪ ਨਹੀਂ ਸੀ ਜਾਂ ਦੂਏ ਪਾਸੇ ਜੋੜਦੀ ਫਿਰ ਸੱਚ ਦਾ ਅਲਾਪਣਾ ਕੀ ਨੇ ਦਾ ਰਾਗੇ ਵਜਾਉਣਾ ਪਰ ਇਹ ਰਾਗ ਸੀ ਉਹ ਬੈਰਾਗ ਹੈ ਤੋਂ ਬੈਰਾਗ ਪੈਦਾ ਹੋਇਆ ਐ ਸੰਸਾਰੀ ਰਾਗ ਤੋਂ ਵਿਰੋਧੀ ਰਾਗ ਉਲਟ ਰਾਗ ਸੰਸਾਰੀ ਰਾਗ ਤੋਂ ਉਲਟ ਰਾਗ ਭਗਤਾਂ ਦੇ ਸੰਸਾਰੀਆਂ ਐ ਤੋਂ ਵਿਰੋਧੀ ਰਾਗ ਪੈਦਾ ਹੋਇਆ ਉਹ ਨਿਰਾਕਾਰੀ ਗੱਲ ਹੈ ਇੱਥੇ ਸੰਸਾਰੀ ਗੱਲ ਹੈ ਇੱਥੇ ਬਾਹਲੇ ਸ਼ਰੀਰ ਦੀ ਗੱਲ ਹੈ ਚਲਦੀ ਉੱਥੇ ਨਿਰਾਕਾਰੀ ਸ਼ਰੀਰ ਦੀ ਗੱਲ ਚਲਦੀ ਹੈ ਸਤਿਗੁਰ ਕੇ ਜਨਮੇ ਗਵਨ ਮਟਾਇਆ ਬਸ ਜੇ ਗਵਨ ਮਟਾਇਆ ਹੁਣ ਮਾਇਆ ਦੇ ਵਿੱਚ ਜਾਣ ਦੀ ਲੋੜ ਨਹੀਂ ਰਹੀ ਮਾਇਆ ਕਿਤੇ ਨਹੀਂ ਜਾਂਦਾ ਧਿਆਨ ਕਿਉਂਕਿ ਅੰਦਰੇ ਸਭ ਕੁਝ ਹੈ ਘਰੇ ਸਭ ਕੁਝ ਹੈ ਸਤਗੁਰ ਦਾ ਜਨਮ ਹੋ ਗਿਆ ਸ਼ਬਦ ਸੁਰਤ ਇੱਕ ਹੋ ਗਏ ਹੁਕਮ ਬੁਝ ਲਿਆ ਤੇ ਹੁਕਮ ਨਾਲ ਸਾਰੇ ਗੱਡੀ ਚੱਲਦੀ ਹੈ ਸੰਤੋਖ ਹੈਗਾ ਸਤ ਸੰਤੋਖ ਸੰਜਮ ਹੈ ਨਾਲ ਮੁਕਤ ਪਦਾਰਥ ਮਿਲਿਆ ਹੋਇਆ ਤੇ ਫਿਰ ਲੋੜ ਕਿਹੜੀ ਚੀਜ਼ ਦੀ ਰਹੇਗੀ ਬਾਹਰੋਂ ਤਾਂ ਮੁਕਤੀ ਹੋ ਲੈਣੀ ਸੀ ਲੈ ਲਈ ਨਾਲੇ ਕਹਿੰਦਾ ਮਾਇਆ ਫਸਿਆ ਹੋਇਆ ਪਰ ਮਾਇਆ ਵਿੱਚ ਫਸ ਰਹੇ ਹੋ ਨਿਕਸਨਾ ਹੀ ਨਾ ਬੀਤ ਜਾਂ ਨਿਕਲ ਕੇ ਫੇਰ ਵਾਰ ਦੁਬਾਰਾ ਫਸ ਰਹੇ ਉਹ ਦਲਦਲ ਦੇ ਵਿੱਚੋਂ ਨਿਕਲ ਕੇ ਬਸਾ ਬਾਹਰ ਆਇਆ ਫੇਰ ਦਲਦਲ ਦੀ ਕਾਸ ਨੂੰ ਜਾਣਾ ਬਈ ਕੋਈ ਜਾਂਦਾ ਹੁੰਦਾ ਫਿਰ ਜਿੱਥੋਂ ਟਰੈਕਟਰ ਕੱਢਿਆ ਹੋਵੇ ਬਸ ਹਾਂ ਫਿਰ ਫਿਰ ਉੱਥੇ ਵਾੜੀ ਦਾ ਹੁੰਦਾ ਨਜ਼ਾਰੇ ਸਿੱਧੀ ਦਾ ਉੱਥੇ ਦਾ ਵਜੀਦ ਹੈ ਬਸਾਂ ਦਾ ਬਾਹਰ ਨਿਕਲੇ ਉਧਰੋਂ ਕੀ ਕਰਨ ਜਾਣਾ ਅਰਹਤ ਰਾਤੇ ਇਹ ਮਨ ਲਾਇਆ ਅਰਹਤ ਰਾਤੇ ਇਹ ਮਨ ਲਾਇਆ ਪਰ ਕਿੱਥੇ ਲਾਇਆ ਅਨੰਦ ਨਾਲ ਨਾਲ ਲਾਇਆ ਲਿਆ ਅਨੰਦ ਨਾਲ ਇਹ ਹੈ ਉਹ ਐਸਾ ਨਾਦ ਹੈ ਜਿਹੜਾ ਵਿਆਪੀ ਹੈ ਤੇਜ ਵੀ ਤੇਰੇ ਅੰਦਰ ਹੈ ਬਈ ਉਹ ਐਸਾ ਹੁਕਮ ਹੈ ਨਾਦ ਹੈ ਜਿਹਦਾ ਸਾਰੇ ਸ੍ਰਿਸ਼ਟੀ ਚੱਲ ਰਹੀ ਹੈ ਜਿਹਦੇ ਨਾਲ ਜਿਹਦੀ ਪੈ ਦੇ ਵਿੱਚ ਪਵਨ ਬਹੈ ਸਦ ਬਾਓ ਪੈ ਵਿੱਚ ਚੱਲਣ ਲੱਖ ਦਰਿਆਓ ਭੈ ਵਿਚਾਰ ਕੱਢੇ ਬੇਗਾਰ ਭੈ ਵਿੱਚ ਧਰਤੀ ਦੱਬੀ ਪਾਰ ਉਹ ਜਿਹੜਾ ਭਾਇਆ ਹੁਕਮ ਦਾ ਉਸ ਹੁਕਮ ਨਾਲ ਮਰ ਜੋੜਿਆ ਉਹ ਸਰਬ ਵਿਆਪੀ ਹੈ ਹੁਕਮ ਉਹ ਆਵਾਜ਼ ਸਰਬ ਵਿਆਪੀ ਹੈ ਸ਼ਬਦ ਕੰਨਾਂ ਨਾਲ ਨਹੀਂ ਪਰ ਸੁਣਦਾ ਕੰਨਾਂ ਨਾਲ ਨਹੀਂ ਸੁਣਦਾ ਹੈਗਾ ਕਰੰਟ ਪਾਣੀ ਦੇ ਵਿੱਚ ਜੇ ਹੋਵੇ ਤਾਂ ਦੀਨ ਆਦੀ ਹੈ ਦੇਖਣ ਨੂੰ ਵੀ ਪਾਣੀ ਦੀ ਕਰੰਟ ਹੈ ਬਟ ਵਿੱਚ ਵੜੇ ਤੇ ਪਤਾ ਲੱਗਦਾ ਹੱਥ ਪਾਏ ਤੇ ਪਾਣੀ ਦੀ ਕਰੰਟ ਆ ਜਵੇ ਪਤਾ ਨਹੀਂ ਲੱਗਦਾ ਬਸ ਫਿਰ ਬਾਹਰ ਦੀਨਾ ਨਹੀਂ ਹੈ ਉਹ ਹੁਕਮ ਹੈਗਾ ਬਾਹਰ ਸਾਰੇ ਸਰਵ ਵਿਆਪੀ ਅੱਖਾਂ ਨੂੰ ਨਹੀਂ ਹੁੰਦਾ ਅੱਖਾਂ ਨੂੰ ਦੇਖਣ ਵਾਲੀ ਚੀਜ਼ ਨਹੀਂ ਬੁੱਧੀ ਕਾਕਾ ਬਵੇ ਬੁੱਧੀ ਉਹਦੇ ਨਾਲ ਸਮਝ ਆਉਂਦੀ ਉਹਦੀ ਆ ਉਹ ਵੀ ਅੰਦਰੋਂ ਦੀ ਨਹੀਂ ਨਾ ਬਾਹਰੋਂ ਦੀ ਹਾਂ ਬਾਹਰ ਤਾਂ ਉਹਦਾ ਪ੍ਰੈਕਟੀਕਲ ਰੂਪ ਦਿਖਦਾ ਬਾਹਰ ਜੋ ਹੋ ਰਿਹਾ ਵਰਤ ਰਿਹਾ ਜੋ ਬੋਲ ਰਿਹਾ ਅੰਦਰੋਂ ਸੁਣ ਰਿਹਾ ਜੋ ਵਰਤ ਰਿਹਾ ਬਾਹਰੋਂ ਦੇਖਦਾ ਪ੍ਰੈਕਟੀਕਲ ਬਾਹਰ ਹੋ ਰਿਹਾ ਆਵਾਜ਼ ਅੰਦਰ ਦੀ ਆ ਰਹੀ ਆਵਾਜ਼ ਅੰਦਰੋਂ ਸੁਣੀ ਪ੍ਰੈਕਟੀਕਲ ਬਾਹਰ ਅੱਖਾਂ ਅੱਖਾਂ ਦਾ ਬਾਹਰ ਹੈ ਦੇਖਣ ਹਾਂ ਜੋ ਦੀਸਾ ਸੋ ਤੇਰਾ ਆ ਜੋ ਦੀਦ ਹੈ ਇਹ ਉਹ ਹੁਕਮ ਦਾ ਰੂਪ ਹੈ ਇਹ ਹੁਕਮ ਨੂੰ ਕਿਹਾ ਹੋਇਆ ਜੋ ਦੀਸਾ ਉਹ ਹੁਕਮ ਦਾ ਰੂਪ ਹੈ ਬਾਹਰ ਬਾਹਰ ਉਹ ਵਰਤ ਰਿਹਾ ਹੈ ਜੋ ਵਰਤੇ ਸੋ ਤੇਰਾ ਭਾਣ ਮੇਰੇ ਅੰਦਰ ਭਾਣ ਪ੍ਰਗਟ ਹੈ ਤੇਰਾ ਮੇਰੇ ਅੰਦਰ ਹੁਕਮ ਪ੍ਰਗਟ ਹੈ ਉਹ ਸ਼ਬਦ ਪ੍ਰਗਟ ਹੈ ਬਾਹਰ ਵਰਤ ਰਿਹਾ ਉਹੀ ਵਰਤ ਰਿਹਾ ਹੋਈ ਸਤਗੁਰ ਕੇ ਜਨਮੇ ਗਵਨ ਮਿਟਾਇਆ ਅਨਹਦ ਰਾਤੇ ਇਹ ਬਨ ਲਾਇਆ ਅਨਹਦ ਰਾਤੇ ਇਹ ਬਨ ਲਾਇਆ ਮਨਸਾ ਆਸਾ ਉਹ ਅਨਹਦ ਸ਼ਬਦ ਨਾਲ ਨਾਦ ਨਾਲ ਬਸ ਜੁੜ ਗਿਆ ਬਸ ਉਹਦੇ ਨਾਲ ਜੁੜਿਆ ਹੋਇਆ ਉਹਦੇ ਨਾਲ ਜੁੜਿਆ ਸਾਡੀ ਸੰਸਾਰ ਨਾਲ ਵੀ ਜੁੜਿਆ ਹੋਇਆ ਸੱਚ ਸਾਰਿਆਂ ਨਾਲ ਸਾਡੀ ਜਗ੍ਹਾ ਜੁੜਿਆ ਹੋਇਆ ਉਹ ਜੋ ਤਨ ਹੋ ਰਿਹਾ ਉਹੀ ਤਾਂ ਵਰਤ ਰਿਹਾ ਹੈ ਉਹ ਜਿਹੜਾ ਕੋਰਟ 'ਚ ਖੜਾ ਹੈ ਉਹ ਤੋਂ ਕੋਰਟ ਦੇ ਵਿੱਚੋਂ ਕੋਈ ਹੁਕਮ ਹੋਇਆ ਹੈ ਫਲਾਣੇ ਨੂੰ ਵਰੀ ਕਰਤਾ ਆ ਜ਼ਮਾਨਤ ਦੇਤੀ ਆ ਸਜ਼ਾ ਕਰਤੀ ਉਹ ਜੇਲ੍ਹ 'ਚ ਦਾ ਪਿੱਛੋਂ ਪਤਾ ਲੱਗਣਾ ਪਹਿਲਾਂ ਤਾਂ ਕੋਰਟ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਆ ਹੋ ਗਿਆ ਹੁਕਮ ਉਹਦਾ ਕੋਰਟ 'ਚ ਖੜਾ ਦਰਗਾਹ ਗਿਆ ਬਾਤਾਂ ਨਾਮ ਕਾਗਜ਼ਾਂ ਨਾਲ ਉਹ ਆ ਜਿਹੜਾ ਦਾ ਪਿੱਛੋਂ ਆਉਂਦਾ ਹੁਕਮ ਪਹਿਲਾਂ ਤਾਂ ਉੱਥੇ ਆਉਂਦਾ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਆ ਹੁਕਮ ਹੋ ਗਿਆ ਇਹ ਹੋ ਜਾਣਾ ਹੁਣ ਕਾਹ ਬਸ ਹੋ ਜਾਣਾ ਜੇ ਤੋਂ ਵੀ ਬੰਦੇ ਛੁੱਟ ਜਾਣ ਘੰਟਾ ਪਹਿਲਾਂ ਛੁੱਟ ਗਿਆ ਘੰਟਾ ਬਾਅਦ ਛੁੱਟ ਗਿਆ ਛੁੱਟਦਾ ਗਿਆ ਨਾ ਫਿਰ ਉਹ ਉਸੇ ਦਾ ਰੂਪ ਹੈ ਹੁਕਮ ਦਾ ਦੱਲੇ ਦਾ ਜਿਹੜਾ ਬਾਹਰ ਹੋਇਆ ਜਿਹੜਾ ਬਾਹਰ ਵਰਤਿਆ ਉਹਦਾ ਰੂਪ ਹੈ ਵਰਤਿਆ ਬਾਹਰ ਤਾਂ ਅੰਦਰ ਆਣ ਤੋਂ ਪਤਾ ਹੀ ਹੈ ਸਾਰਾ ਮਨਸਾ ਆਸਾ ਸ਼ਬਦ ਜਲਾਈ ਗੁਰਮੁਖੀ ਜੋਤ ਨਿਰੰਤਰ ਪਾਈ ਬਲਸਾ ਰਾਜਾ ਸੀ ਉਹ ਤਾਂ ਪਹਿਲਾਂ ਹੀ ਜਲਦੀ ਸੀ ਆ ਉਪਦੇਸ਼ ਨਾਲ ਜਲਦੀ ਸੀ ਉਹ ਸ਼ਬਦ ਨਾਲ ਨਹੀਂ ਜਲਾਈ ਉਹ ਸ਼ਬਦ ਨਾਲ ਨਹੀਂ ਜਲਾਈ ਜਲਾਈ ਉਹਨੂੰ ਸ਼ਬਦ ਨਹੀਂ ਕਿਹਾ ਉਹਨੂੰ ਆਨੰਦ ਰਾਤੇ ਆਨੰਦ ਸ਼ਬਦ ਕਿਹਾ ਉਹਨੂੰ ਰਾਤ ਕਿਹਾ ਉਹਨੂੰ ਆਨੰਦ ਰਾਤੇ ਇਹ ਬਣ ਲਾਇਆ ਉਹਦੇ ਨਾਲ ਹੈ ਮਨ ਉਹਦੇ ਨਾਲ ਲੱਗਿਆ ਹੋਇਆ ਆਸਾ ਮਨਸਾ ਤਾਂ ਤੋਂ ਪਹਿਲਾਂ ਆਏ ਉਪਦੇਸ਼ ਦੇ ਸ਼ਬਦ ਨੇ ਖਾਲੀ ਸੀ ਆਸਾ ਮਨਸਾ ਖਾਤੇ ਤੋਂ ਬਾਅਦ ਤਾਂ ਉਹ ਹੋਇਆ ਅਵਸਥਾ ਆਈ ਇਹ ਤਾਂ ਪਹਿਲੀ ਅਵਸਥਾ ਹੈ ਇਹ ਤਾਂ ਸ਼ਬਦ ਜੋ ਉਪਦੇਸ਼ ਸੁਣਿਆ ਸੀ ਉਪਦੇਸ਼ ਪੜਿਆ ਸੀ ਉਪਦੇਸ਼ ਲਿਆ ਸੀ ਗੁਰਬਾਣੀ ਸਮਝੀ ਸੀ ਬੰਦੀ ਸੀ ਇਹ ਤਾਂ ਉਦੋਂ ਹੀ ਖਾਲੀ ਸੀ ਉਦੋਂ ਹੀ ਖਾਲੀ ਸੀ ਅਸਮਨ ਸਤ ਅਸਲ ਜੋਗੀਆਂ ਕੋਲ ਬਾਣੀ ਵੀ ਨਹੀਂ ਹੈ ਉਪਦੇਸ਼ ਵੀ ਨਹੀਂ ਹੈ ਗਿਆਨ ਵੀ ਨਹੀਂ ਹੈ ਗਿਆਨ ਤੇ ਬਤਾ ਮੰਨ ਰਹਾ ਹੈ ਗਿਆਨ ਤੇ ਬਿਨਾ ਮਨੁੱਲਾ ਟਿਕੇ ਜੋਗਿਆਂ ਕੋਲ ਗਿਆਨ ਨਹੀਂ ਹੈ ਉਹ ਕਹਿੰਦੇ ਨੇ ਧਿਆਨ ਚੋਂ ਗਿਆਨ ਪੈਦਾ ਹੋਊਗਾ ਜੋਗੀ ਧਿਆਨ ਪਹਿਲਾਂ ਗਿਆਨ ਬਾਅਦ ਇਹ ਗੱਲ ਗਲਤ ਹੈ ਦਾਨ ਕਦੀ ਥਿਉਰੀ ਹੈ ਗੁਰਮਤ ਦੀ ਥਿਉਰੀ ਹੈ ਭਗਤਾਂ ਦੀ ਥਿਉਰੀ ਹੈ ਗਿਆਨ ਧਿਆਨ ਗਿਆਨ ਹੈ ਤਾਂ ਧਿਆਨ ਹੈ ਗਿਆਨ ਨਹੀਂ ਤਾਂ ਧਿਆਨ ਨਹੀਂ ਜਿਹਦਾ ਸਾਨੂੰ ਗਿਆਨ ਨਹੀਂ ਚੀਜ਼ ਦਾ ਉੱਥੇ ਸਾਡਾ ਧਿਆਨ ਨਹੀਂ ਪਹੁੰਚ ਸਕਦਾ ਜੇ ਪਰਮੇਸ਼ਰ ਦਾ ਸਾਨੂੰ ਗਿਆਨ ਨਹੀਂ ਪਰਮੇਸ਼ਰ ਨਾਲ ਕਦੇ ਤੁਸੀਂ ਜੁੜੇ ਨਹੀਂ ਸਕਦੇ ਗਿਆਨ ਨਹੀਂ ਜੁੜਨਾ ਕਿਹਦੇ ਨਾਲ ਖਬਰਾਂ ਕਿੱਥੇ ਜੁੜਦੇ ਜਾ ਕੇ ਜਿਹੜੀ ਚੀਜ਼ ਦਾ ਤੁਹਾਨੂੰ ਗਿਆਨ ਨਹੀਂ ਤੁਹਾਨੂੰ ਉੱਥੇ ਭੇਜ ਦਿੰਦੇ ਜਾ ਕੇ ਫਲਾਣੀ ਬੂਟੀ ਲੈ ਕੇ ਆਓ ਤੁਹਾਨੂੰ ਗਿਆਨ ਨਹੀਂ ਕਿਹੜੀ ਬੂਟੀ ਲਿਆਉਂਗੇ ਬਟ ਗਿਆਨ ਤੇ ਬਿਨਾਂ ਧਿਆਨ ਨਹੀਂ ਹੋ ਸਕਦਾ ਤੇ ਜੋਗੀਆਂ ਨੇ ਗਲਤੀ ਕੀ ਕੀਤੀ ਹੈ ਧਿਆਨ ਪਹਿਲਾਂ ਸ਼ੁਰੂ ਕਰਤਾ ਗਿਆਨ ਹੈ ਜੀ ਇਹ ਸਾਰੀ ਦੁਨੀਆ ਹੀ ਕਰ ਰਹੀ ਹੈ ਜਿਹਦੀ ਵਾਲਾ ਫੇਰਦੇ ਨੇ ਉਹਦਾ ਗਿਆਨ ਹੈ ਨਹੀਂ ਕਿਸੇ ਨੂੰ ਕੁਰਬਾਨੀ ਕਹਿੰਦੀ ਹੈ ਜਿਹਦੀ ਵਾਲਾ ਫੇਰਦੇ ਉਹਦਾ ਪਹਿਲਾਂ ਗਿਆਨ ਹਾਸਲ ਕਰੋ ਜਦ ਗਿਆਨ ਉਹਦਾ ਹਾਸਲ ਹੋ ਗਿਆ ਤੇ ਉਹਨੂੰ ਜਾਣ ਲਿਆ ਕੋ ਕਬੀਰ ਅਬ ਜਾਣਿਆ ਅਬ ਜਾਣਿਆ ਤਾਂ ਮੰਨਿਆ ਮਾਨਣਾ ਨਾਲ ਕਿਵੇਂ ਬੰਦੇ ਜਾਣਿਆ ਤਾਂ ਕੁਛ ਹੀ ਨਹੀਂ ਬਾਲਾ ਮੂਰਖਾਂ ਦਾ ਕੰਮ ਲੋ ਬਾਲਾ ਐਨਾ ਜਰ ਕਬੀਰ ਨੇ ਫੇਰ ਕੇ ਕੀ ਕਿਹਾ ਕੀ ਕਿਹਾ ਸਗਲ ਜਨਮ ਸ਼ਿਵਪੁਰੀ ਗਵਾਇਆ ਸਾਰਾ ਜਨਮ ਸ਼ਿਵਪੁਰੀ ਗਵਾ ਲਿਆ ਬੁਲਾ ਫੇਰ ਫੇਰ ਕੇ ਵਰਤੀ ਵੇਰ ਮੰਗ ਹਰ ਉਠ ਆਇਆ ਜਾਂ ਮਰਦਾ ਮਰਨ ਦਾ ਵੇਲਾ ਆਇਆ ਜਾਂ ਮੇਰਾ ਵੀ ਸਰੀਰ ਦੇ ਮਰਨ ਦਾ ਵੇਲਾ ਆਇਆ 70 ਸਾਲ ਤੋਂ ਟੱਪ ਗਿਆ ਬਗਰ ਆ ਗਿਆ ਚੁੱਗੀ ਕਿਸਮਤ ਸੀ ਬਗਰ ਉਠਾਇਆ ਪਰ ਪਹਿਲੇ ਦਰਸ਼ਨ ਬਗਰ ਪਾਇਓ ਦਰਸ਼ਨ ਬਗਰ ਕੇ ਹੋਇਆ ਸਮਝ ਬਗਰ ਚਾਹੀਏ ਤੇ ਬੜਾ ਹੀ ਮੇਰੀ ਹੈ ਦਰਸ਼ਨ ਬਗਰ ਹੋਇਆ ਗੱਲ ਕੀ ਹੈ ਫਿਰ ਇਸ ਕਰਕੇ ਜੋ ਗ੍ਰੰਥ ਸਾਰਾ ਵਿੱਚ ਲਿਖਿਆ ਹੈ ਨਾ ਕਾਸ਼ੀ ਬੈਠ ਕੇ ਵਾਲਾ ਫੇਰ ਕੇ ਉਹ ਸਾਰਾ ਹੀ ਰੱਦ ਹੋ ਗਿਆ ਫਿਰ ਬਾਅਦ ਗੁਰਬਾਣੀ ਸਾਰੇ ਉਹਦੇ ਖਿਲਾਫ ਹੈ ਉਹਦੇ ਜੋ ਇੱਕ ਪੰਕਤੀ ਨਹੀਂ ਇਹਦੇ ਵਿੱਚ ਗੁਰਬਾਣੀ ਚਾਹੀ ਹੋਈ ਜਿਹੜਾ ਪਹਿਲਾ ਗ੍ਰੰਥ ਉਹ ਕਾਦੇ ਨਹੀਂ ਲਿਆ ਜੇ ਉਹ ਵੀ ਬਾਣੀ ਕਬੀਰ ਦੀ ਉਹ ਕਾਦੇ ਛੱਡਤਾ ਇਹ ਕਾਦੇ ਲੈ ਲਿਆ ਇਹਨਾਂ ਉਹ ਜਿਹੜੇ ਲੋਕ ਮਿਕਸ ਕਰਕੇ ਪੜਦੇ ਨੇ ਉਹਨਾਂ ਨੂੰ ਇਸ ਗੱਲ ਦਾ ਕੀ ਸਮਝ ਹੈ ਕਿ ਬਗਰ ਔਰ ਕਾਸ਼ੀ ਦੇ ਵਿੱਚ ਕੀ ਫਰਕ ਹੈ ਨਾ ਸਿੱਖਾਂ ਨੂੰ ਪਤਾ ਜੋ ਗਿਆਨ ਹੋਏ ਤੇ ਬਾਅਦ ਬਗਰ ਜੋ ਆ ਕੇ ਰਚੀ ਹੈ ਬਾਣੀ ਉਸੇ ਦਾ ਇੱਕ ਸ਼ਬਦ ਉਹਦਾ ਹੀ ਉਹਨੇ ਜਿਹੜਾ ਹੈ ਸਵਾਮੀ ਹੈਗਾ ਆਪਣਾ ਰਾਮਨੰਦ ਉਹਨੇ ਕਬੀਰ ਤੋਂ ਸੁਝ ਕੇ ਇੱਕ ਸ਼ਬਦ ਰਚਿਆ ਫਿਰ ਕਬੀਰ ਤੋਂ ਸਮਝਿਆ ਵੀ ਗੱਲ ਕੀ ਹੈ ਕਬੀਰ ਤੋਂ ਸਿੱਖਿਆ ਲਈ ਹੈ ਉਹਨੇ ਤਾਂ ਇੱਕ ਸ਼ਬਦ ਹੋਇਆ ਗੁਰਬਾਣੀ ਉਹ ਸਾਰੀ ਉਹ ਕੱਚੀ ਬਾਣੀ ਹੈ ਕਬੀਰ ਦੀ ਜਿੱਥੇ ਗੁਰੂ ਗੋਬਿੰਦ ਦੋਉ ਖਰੇ ਬਾਗੇ ਲਾਗੂ ਪਾਏ ਬਰਿਹਾਰੀ ਗੁਰ ਆਪਣੇ ਗੋਬਿੰਦ ਦੀਆਂ ਬੁਲਾਏ ਹੁਣ ਗੁਰ ਨੂੰ ਗੋਬਿੰਦ ਨੂੰ ਵੱਡਾ ਕਰਦਾ ਪਰਮੇਸ਼ਰ ਨੂੰ ਵੱਡਾ ਕਰਦਾ ਆਦਮੀ ਨੂੰ ਪਰਮੇਸ਼ਰ ਨੂੰ ਵੱਡਾ ਕਰਦਾ ਕਬੀਰ ਕਹਿੰਦਾ ਬਲਿਹਾਰੀ ਕੋ ਆਪਣੇ ਪਹਿਲਾਂ ਕਹਿੰਦਾ ਗੁਰੂ ਗੋਬਿੰਦ ਦੋ ਖੜੇ ਗੋਬਿੰਦ ਪਰਮੇਸ਼ਰ ਆ ਗਿਆ ਗੁਰੂ ਵੀ ਆ ਗਿਆ ਮੇਰਾ ਪਰਮੇਸ਼ਰ ਨੂੰ ਬੁਲਾਉਣ ਤੋਂ ਬਾਹਰ ਮੰਨਦਾ ਰਹੋ ਦੋ ਪਰਮੇਸ਼ਰ ਨੂੰ ਬਾਹਰੋਂ ਦਰਸ਼ਨ ਦੀ ਗੱਲ ਕਰਦਾ ਨਾ ਵੀ ਫਰਜ਼ ਕੀਤਾ ਜੇ ਇਦਾਂ ਹੋ ਜਵੇ ਕਿਸੇ ਵੇਲੇ ਮੇਰੇ ਨਾਲ ਮੇਰਾ ਗੁਰੂ ਪਰਮੇਸ਼ਰ ਨੂੰ ਲੈ ਕੇ ਆ ਜਵੇ ਮੈਨੂੰ ਬੁਲਾਉਣ ਕਥਾ ਕਹਾਣੀਆਂ ਇਹ ਜਿਹੀਆਂ ਸੁਣੀਆਂ ਹੋਈਆਂ ਨੇ ਵਿਚਾਰੇ ਦੀ ਉਹੀ ਗੱਲ ਕਰਦੀਆਂ ਜੋ ਸੁਣਿਆ ਹੋਇਆ ਕਾਗੇ ਲਾਗੂ ਪਾਏ ਪਹਿਲਾਂ ਮੈਂ ਕਿਹਦੇ ਪੈਰ ਛੂ ਜੇ ਗੁਰੂ ਦੇ ਹੈ ਪਹਿਲਾਂ ਪੈਰ ਪਰਮੇਸ਼ਰ ਗੁੱਸੇ ਹੋ ਜੂ ਬੜਾ ਮੈਂ ਜੇ ਪਰਮੇਸ਼ਰ ਦੇ ਗੋਬਿੰਦ ਦੇ ਪੈਰ ਛੂ ਲੈ ਗੁਰੂ ਕੋਲ ਲੈ ਹੁਣ ਮੈਨੂੰ ਕੋਈ ਦਾ ਹੀ ਨਹੀਂ ਇਹ ਤਾਂ ਫੈਸਲਾ ਆਪ ਲਿਖਦਾ ਹੈ ਜੈ ਜੀ ਬੁੱਧੀ ਦੀ ਹੋਈ ਗੱਲ ਲਿਖਤੀ ਬੁੱਧੀ ਥੋੜੀ ਸੀ ਉਹ ਕਬੀਰ ਕੋ ਬੁੱਧੀ ਅਧੂਰੀ ਸੀ ਉਦੋਂ ਆਇਰਾਂ ਵਾਲੀ ਵਿਦਵਾਨ ਵਾਲੀ ਬੁੱਧੀ ਸੀ ਜਿਹੜੇ ਸੂਰਦਾਸ ਵਗੈਰਾ ਵਾਲੇ ਸੂਰਦਾਸ ਦੀ ਬਾਅਦ ਬੁੱਧੀ ਆ ਕੇ ਡਿਵੈਲਪ ਹੋ ਗਈ ਜਿਹੜੇ ਹੋਰ ਥੱਲੇ ਵਾਲੇ ਨੇ ਆਪਣੇ ਰਹੀਬ ਰੂਪ ਵਗੈਰਾ ਅਰ ਵਿਚਾਲੇ ਜਿਹੜੇ ਗਰਦਰ ਕਵੀ ਰਾਇ ਹੋਇਆ ਜਿਹੜੀ ਕਿ ਵੀਰਾ ਬਾਈ ਹੋਈ ਇਹ ਜੀ ਅਸਲ ਸੀ ਕਵੀਆਂ ਵਾਲੀ ਕਵੀ ਵਾਲੀ ਬੁੱਧੀ ਕਵੀ ਵੀ ਨਹੀਂ ਕਵੀ ਵੀ ਉੱਤੇ ਦਰਜੇ ਦੇ ਕਵੀ ਕਵੀਆਂ ਦੇ ਵਿੱਚ ਵੀ ਕਈ ਡਿਗਰੀਆਂ ਨੇ ਫਿਰ ਉਹ ਕਹਿੰਦਾ ਫੈਸਲਾ ਬਲੇ ਬਲਿਹਾਰੀ ਗੁਰ ਆਪਣੇ ਗੋਬਿੰਦ ਦੀ ਬੁਲਾਇਆ ਮੈਂ ਆਪਣੇ ਗੁਰਦੇਵ ਨੂੰ ਨਮਸਕਾਰ ਪਹਿਲਾਂ ਹਰਾ ਜੀ ਨੇ ਗੋਬਿੰਦ ਬੁਲਾਇਆ ਫਿਰ ਕੀ ਕਹਿ ਰਿਹਾ ਇੱਕ ਹੋਰ ਹੋਰ ਦੋ ਸਿਰਫ ਉਹਦੇ ਦੋਰਾ ਕਬੀਰਾ ਤੇਰਾ ਰਾਤ ਹੈ ਕਬੀਰਾ ਤੇਰਾ ਰਾਤ ਹੈ ਉਹ ਕਹਿੰਦਾ ਆਦਮੀ ਨੇ ਜੋ ਗੁਰੂ ਕੋ ਸਮਝੇ ਔਰ ਹਰ ਰੂਠੇ ਗੁਰ ਠੌਰ ਤੇ ਗੁਰ ਰੂਠੇ ਨਹੀਂ ਠੌਰ ਇਸ ਗੱਲ ਨੂੰ ਆਪਣੇ ਨੂੰ ਵਜ਼ਨਦਾਰ ਕਰਨ ਵਾਸਤੇ ਆਦਲੀ ਦਿੰਦਾ ਕਬੀਰ ਉਹ ਬੇਵਕੂਫ ਨੇ ਲੋਕ ਜਿਹੜੇ ਗੁਰੂ ਨੂੰ ਗੋਬਿੰਦ ਨੂੰ ਘਟਿਆ ਸਮਝਦੇ ਨੇ ਕਿਉਂਕਿ ਜੇ ਗੋਬਿੰਦ ਰੁਸੀਵੇ ਗੁਰੂ ਨਾਲ ਲਾ ਲੂਗਾ ਪਰ ਜੇ ਗੁਰੂ ਰੁੱਸ ਗਿਆ ਗੋਬਿੰਦ ਨੇ ਲਾਡੀ ਲਾਉਣ ਟਿਕਾਣਾ ਹੀ ਨਹੀਂ ਕੋਈ ਹਰ ਨੂੰ ਉਠੇ ਹਰ ਉੱਠ ਜਵੇ ਗੁਰੂ ਠੌਰ ਦੇ ਗੁਰੂ ਉਠੇ ਨਹੀਂ ਠੌਰ ਜੇ ਗੁਰੂ ਉੱਠ ਜੇ ਠੌਰੇ ਕੋਈ ਨਹੀਂ ਕਰਤਾ ਨਾ ਦਲੀਲ ਲੈ ਕੇ ਵੱਡਾ ਉਦੋਂ ਤੱਕ ਵੀ ਬੇਅਕਲ ਹੈ ਬੇਅਕਲ ਹੈ ਕੋਈ ਨਹੀਂ ਉਦੋਂ ਗੁਰਬਾਣੀ ਦੀ ਕੋਣ ਤੋਂ ਬੇਅਕਲ ਤਾਂ ਬਾਣੀ ਰੱਦ ਕੀਤੀ ਹੈ ਸਾਰੀ ਗੁਰਬਾਣੀ ਕੀ ਕਹਿੰਦੀ ਹੈ ਮੇਰਾ ਵੈਦ ਗੁਰੂ ਗੋਬਿੰਦਾ ਗੁਰੂ ਅਰ ਗੋਬਿੰਦ ਇੱਕ ਦੇ ਦੋ ਹੈ ਨਹੀਂ ਗੁਰੂ ਸੰਸਾਰ ਚ ਹੁੰਦਾ ਹੀ ਨਹੀਂ ਕੋਈ ਕਿਸੇ ਨੂੰ ਬੁਲਾਇਆ ਨਹੀਂ ਸਕਦਾ ਗੁਰਦੇਵ ਅੰਦਰ ਹੁੰਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੋਭੀ ਪਰਮੇਸ਼ਰ ਗੁਰਦੇਵ ਬਾਹਰ ਹੁੰਦਾ ਹੀ ਨਹੀਂ ਜਿਹੜਾ ਬਾਹਰ ਵਾਲਾ ਉਹ ਦੱਸ ਸਕਦਾ ਬੁਲਾ ਨਹੀਂ ਸਕਦਾ ਬਾਹਰੋਂ ਮਿਲਣਾ ਹੀ ਨਹੀਂ ਸਭ ਗੱਲਾਂ ਬਾਹਰ ਮੁਖੀ ਸੀ ਉਹਨੂੰ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵਾ ਕਾਟੇ ਜਮ ਕੇ ਇਹ ਗੱਲ ਕਿੱਥੇ ਉਹ ਗੱਲ ਕਿੱਥੇ ਸਿਕੰਦ ਤਾਂ ਇਸ ਗੱਲ ਦਾ ਵੀ ਪਤਾ ਵਿਦਵਾਨਾਂ ਨੂੰ ਇਸ ਗੱਲ ਦਾ ਨਹੀਂ ਫਰਕ ਕੀ ਹੈ ਕੱਚੀ ਬਾਣੀ ਕੀ ਹੁੰਦੀ ਹੈ ਪੱਕੀ ਕੀ ਹੁੰਦੀ ਹੈ ਉਹ ਬਾਣੀ ਸਾਰੀ ਕੱਚੀ ਹੈ ਗੁਰਦਾਸ ਦੀਆਂ ਬਾਰਾਂ ਸਾਰੀ ਕੱਚੀ ਬਾਣੀ ਇੱਕ ਵੀ ਗੱਲ ਪੱਕੀ ਨਹੀਂ ਉਹ ਚ ਸਤਗੁਰ ਨਾਮ ਤੋਂ ਪ੍ਰਗਟਿਆ ਤਾਂ ਠੀਕ ਹੈ ਮਿੱਟੀ ਤੋਂ ਜਗ ਚਾਰ ਤੋਂ ਤਾਂ ਬਹੁਤ ਪਹਿਲਾਂ ਮਿਟ ਜਾਂਦੀ ਹੈ ਜਗ ਜਾਣ ਕਿਵੇਂ ਹੋਇਆ ਜਗ ਤਾਂ ਜਗ ਦਾ ਹਸਰੀਰ ਹੈ ਜਗ ਜਾਣ ਸੂਰਜ ਕਰਦਾ ਬਾਹਰ ਜਗ ਜਾਣ ਕੱਚੀ ਬਾਣੀ ਹੈ ਉਹ ਚਾਨਣ ਹਿਰਦੇ ਚ ਜਾਗੇ ਥੋੜੀ ਚਾਨਣ ਹੋਣਾ ਗਿਆਨ ਦਾ ਚਾਨਣ ਜਗ ਚ ਨਹੀਂ ਹੁੰਦਾ ਹੁੰਦਾ ਜਾਗੇ ਸੂਰਜ ਦਾ ਚਾਨਣ ਹੁੰਦਾ ਜੇ ਸੋਚਦਾ ਬਗੈ ਸੂਰਜ ਚੜੇ ਹਜ਼ਾਰ ਜਗ ਦੇ ਵਿੱਚ ਤਾਂ ਜਨਮ ਸੂਰਜ ਦਾ ਇੱਥੇ ਜਨਮ ਹੁੰਦੇ ਆ ਗੁਰਬਿਨ ਭੋਰਾ ਦਾ ਹਰ ਉੱਥੇ ਗਿਆਨ ਦਾ ਜਨਮ ਉਹਨਾਂ ਦੇ ਵਿੱਚ ਜਨਮ ਕਹਿ ਰਹੇ ਨੇ ਉੱਥੇ ਪਰ ਆਪਣੇ ਅੰਦਰ ਜਨਮ ਹੁੰਦਾ ਬਾਹਰ ਨਹੀਂ ਜਨਮ ਕਰਦਾ ਕੋਈ ਬਾਹਰ ਨਹੀਂ ਹੁੰਦਾ ਹੁੰਦਾ ਜਨਮ ਹਿੰਦੂ ਮਾਤਾ ਸਾਰੀ ਗੁਰਦਾਸ ਦੀ ਜਿਹੜੀ ਗੁਰਦਾਸ ਅਰ ਗੁਰਦਾਸ ਨੇ ਤੱਕ ਬਾਹਰ ਲਿਖੀ ਹੋਈ ਨਹੀਂ ਇੱਕ ਵੀ ਦੋ ਬਾਤੀਆਂ ਉਹਦੇ ਵਿੱਚ ਖਾਸ ਇਹ ਵਾਰਾਂ ਕਿਵੇਂ ਲਿਖ ਦਿੰਦਾ ਉਹ ਭਗਤ ਜੀ ਹੋਜੀ ਮਨਸਾ ਆਸਾ ਸ਼ਬਦ ਜਲਾਈ ਮਨਸਾ ਆਸਾ ਸ਼ਬਦ ਜਲਾਈ ਗੁਰਮੁਖੀ ਜੋਤ ਨਿਰੰਤਰ ਜਿਹੜਾ ਉਪਦੇਸ਼ ਹੈ ਇਹੀ ਆਸਾ ਮਨਸਾ ਨੂੰ ਤਾਂ ਪਹਿਲਾਂ ਹੀ ਜਲਾ ਦਿੰਦਾ ਗੁਰਬਾਣੀ ਦੀ ਕੋਈ ਸ਼ਕਤੀ ਥੋੜੀ ਜੀ ਗੱਲ ਹੈ ਗੁਰਬਾਣੀ ਨੂੰ ਮੰਨਣ ਵਿੱਚ ਸ਼ਕਤੀ ਹੈ ਪੜਨ ਵਿੱਚ ਸ਼ਕਤੀ ਨਹੀਂ ਹੈ ਦਵਾਈ ਹਜਮ ਕਰਨ ਵਿੱਚ ਸ਼ਕਤੀ ਹੈ ਜੇ ਹਜਮ ਨਹੀਂ ਹੋਈ ਦਵਾਈ ਕੋਈ ਸ਼ਕਤੀ ਨਹੀਂ ਦਵਾਈ ਕੋਈ ਖਾ ਲਵੇ ਹਜਮ ਨਹੀਂ ਜੇ ਹੋਈ ਕੋਈ ਤਾਕਤ ਨਹੀਂ ਸਰੀਰ ਨੂੰ ਮਿਲਣੀ ਹੋਈ ਕੋਈ ਅਸਰ ਨਹੀਂ ਗੁਰਬਾਣੀ ਦੇ ਮੰਨਣ ਵਿੱਚ ਸ਼ਕਤੀ ਹੈ ਪੜਨ ਵਿੱਚ ਵੀ ਕੋਈ ਸ਼ਕਤੀ ਨਹੀਂ ਪੜਨ ਵਿੱਚ ਹੋਵੇ ਨੂੰ ਸ਼ਕਤੀ ਪੱਠੇ ਪੈ ਸਕਦੇ ਨੇ ਜਿਹੜੇ ਬਾਣੀ ਪੜਦੇ ਨੇ ਨਾ ਉਹਨਾਂ ਦਾ ਹੱਕਾ ਜ਼ਰੂਰ ਹੋਇਆ ਹੈ ਹੋਬੇ ਨੂੰ ਪੱਠੇ ਜ਼ਰੂਰ ਪੈਂਦੇ ਆਹੀ ਸ਼ਕਤੀ ਹੋਬੇ ਨੂੰ ਸ਼ਕਤੀ ਮਿਲਦੀ ਹੈ ਜੋ ਬੰਦੇ ਲੈਵਲ ਤੇ ਕੰਮ ਕੀਤਾ ਉਹਦੀ ਸ਼ਕਤੀ ਮਨ ਨੂੰ ਮਿਲਦੀ ਹੈ ਗੁਰਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ ਜੇ ਹੋਬੇ ਕਮਜ਼ੋਰ ਹੁੰਦੀ ਹੈ ਤਾਂ ਮਨ ਕਮਜ਼ੋਰ ਹੁੰਦਾ ਮਨ ਕਮਜ਼ੋਰ ਹੋ ਕੇ ਹਾਰ ਮੰਨੂਗਾ ਮਨ ਨੂੰ ਹਰਾਉਣਾ ਮਨ ਨੂੰ ਜਿਤਾਉਣਾ ਨਹੀਂ ਜਿਹਨੇ ਮਨ ਨੂੰ ਜਿਤਾਉਣਾ ਉਹ ਮਨ ਨੂੰ ਪੱਠੇ ਪਾਵੇ ਹੋਬੇ ਜੇ ਬੰਦੂ ਨੂੰ ਹਰਾਉਣਾ ਮਨ ਕੇ ਹਾਰੇ ਜੀਤ ਹੈ ਅਕਲ ਦੀ ਜਿੱਤ ਮੰਨਦੇ ਹਾਰ ਮੰਨਦੇ ਹੈ ਮਰ ਕੇ ਜਿੱਤੇ ਹਾਰ ਇਹ ਤਾਂ ਸਾਰੇ ਮਨ ਮੁਖ ਨੇ ਬਾਣੀ ਦੇ ਬੰਨਣ ਨਾਲ ਮਨ ਕਮਜ਼ੋਰ ਹੁੰਦਾ ਮਨ ਦੇ ਉੱਤੇ ਲੱਦ ਹੁੰਦਾ ਕੁਝ ਲੱਦ ਇਸ ਕਰਕੇ ਮਨ ਨਹੀਂ ਬਣਦਾ ਜਿਵੇਂ ਖੋਤੇ ਤੇ ਵਜਨ ਲੱਦੀਦਾ ਖੋਤਾ ਕਰ ਜਾਂਦਾ ਮੇਰੇ ਬਦਲ ਲੱਦਿਆ ਜਾਵੇ ਖਰਕਾ ਪੈਖੜ ਤਾਂ ਛੁੱਟਾ ਜਾਂ ਉੱਪਰ ਲਾਦਾ ਪੂਰਾ ਵਜਨ ਲੱਦ ਦੋ ਤੇ ਫਲਤੂ ਛੱਡ ਦੋ ਦਾ ਪੈਖੜ ਭਾ ਛੁੱਟ ਕੇ ਤੈਨੂੰ ਭਜਦਾ ਪਰ ਕੋ ਨਹੀਂ ਮੰਦਾ ਬਾਣੀ ਇਹ ਤੇ ਬੋਝ ਹੁੰਦਾ ਸਾਰਾ ਬੋਝ ਇਹ ਤੇ ਹੀ ਆਉਂਦਾ ਬਾਣੀ ਮੰਨਣ ਦਾ ਬੁੱਧੀ ਹਲਕੀ ਹੋਊਗੀ ਮਨ ਤੇ ਬਦਲ ਪਊਗਾ ਬੰਦੇ ਬਦਲ ਕੋਈ ਪੜੋ ਜਾਂਦਾ ਨਹੀਂ ਬੰਦੇ ਕੋਲ ਵਰਜੀ ਕਰ ਹੁੰਦੀ ਹੈ ਵਰਜੀ ਤ੍ਰੈ ਗੁਣ ਮਿਟੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ ਤ੍ਰੈ ਗੁਣ ਮਿਟੇ ਖਾਈਏ ਸਾਰ ਐ ਤੈਨੂੰ ਮਣ ਬਟਾਉਣੇ ਨੇ ਉਹ ਜਿਹੜੇ ਰਜੋ ਤਮ ਸਤ ਵਾਲੇ ਨੇ ਤੈਨੂੰ ਗੁਣ ਪਤਨਾ ਗੁਣ ਉਗੜ ਉਗੜਨੇ ਦਾ ਬਟਾਉਣੇ ਨੇ ਇਹ ਜਿਹੜੇ ਹਿੰਦੂ ਮਤ ਵਾਲੇ ਨੇ ਇਹਨਾਂ ਨੂੰ ਗੁਣ ਬੰਦੇ ਨੇ ਮਾਇਆਦਾਰੀ ਗੁਣ ਬੰਦੇ ਨੇ ਇਹ ਸਰਗੁਣ ਉਹਨੂੰ ਮੰਨਦੇ ਨੇ ਜੀ ਜੇ ਤੈਨੂੰ ਔਗਣ ਹੋਣ ਰਜੋ ਤਮੋ ਸਤੋ ਇਹ ਤਿੰਨੇ ਹੁਣ ਤਾਂ ਖਤਮ ਕਰਨੇ ਨੇ ਅੰਦਰੋਂ ਰਜੋ ਤਮੋ ਸਤੋ ਇਹ ਤਿੰਨ ਖਾਈਆਂ ਨੇ ਦੁਆ ਵਰ ਕੋਟ ਔਰ ਤੇਵਰ ਖਾਈ ਸਤੋ ਗੁਣ ਦੀ ਖਾਈ ਇਹਦੀ ਖਤਰਨਾਕ ਹੈ ਜੀ ਸੰਤ ਡਿਗੇ ਹੋਏ ਨੇ ਇਹ ਜੋ ਨਿਵਾਲ ਨਿਕਲਦਾ ਇਹ ਤਾਂ ਬਾਈਪਾਸ ਨਿਕਲ ਜੇ ਇਹਨਾਂ ਨੂੰ ਰਸਤਾ ਹੀ ਇਸ ਰਸਤੇ ਦੀ ਜਾਈਦਾ ਹੁੰਦਾ ਜਿਹੜਾ ਇਸ ਰਸਤੇ ਜਾਉ ਤਮੋਗੁਣ ਤੋਂ ਸਤੋਗੁਣ ਚਾਉ ਸਤੋਗੁਣ ਨਾ ਤਮੋਗੁਣ ਤੋਂ ਰਜੋਗੁਣ ਰਜੋਗੁਣ ਤੋਂ ਸਤੋਗੁਣ ਚਲਾ ਗਿਆ ਉੱਥੇ ਫਸ ਜੂ ਯਾਰ ਸਦੋੜ ਦੇ ਵਿੱਚ ਤਾਂ ਰੁਕਣਾ ਹੀ ਨਹੀਂ ਹੈ ਸਦੋੜ ਤਾਂ ਬਾਈਪਾਸ ਕਰ ਜਾਣੀ ਹੈ ਖਾਈ ਬਸ ਉਹ ਭਰ ਕੇ ਉੱਤੇ ਦੀ ਰੁਕ ਜਾਣਾ ਸਦੋੜ ਦੀ ਖਾਈ ਜੋ ਕੋਈ ਬਾਤ ਨਹੀਂ ਕਰਦਾ ਸਦੋੜ ਦਾ ਪ੍ਰਪੰਚ ਹੈ ਜਿਹੜੇ ਲੋਕ ਭਲਾਈ ਦੇ ਕੰਮ ਸੰਤ ਕਰਦੇ ਨੇ ਸਭ ਸਤਗੁਰ ਦੀ ਖਾਜ ਤੇ ਗਏ ਹੋਏ ਨੇ ਚਾਹੇ ਕੋਈ ਲੰਗਰ ਚਲਾਉਂਦਾ ਚਾਹੇ ਕੋਈ ਬਈ ਨਦੀ ਸਾਫ਼ ਕਰਦਾ ਚਾਹੇ ਕੋਈ ਪੁੱਲ ਲਾਉਂਦਾ ਚਾਹੇ ਕੁਝ ਕਰਦਾ ਸਭ ਖਾਜ ਤੇ ਗਏ ਹੋਏ ਨੇ ਇਹ ਤੋਂ ਨਿਕਲ ਨਹੀਂ ਸਕਦਾ ਗਿਆਨ ਇਹਨੂੰ ਹੋਣਾ ਹੀ ਨਹੀਂ ਜਿੱਦਣ ਗਿਆਨ ਹੋ ਗਿਆ ਉਹ ਡਲੇ ਛੱਡ ਜਾਣਗੇ ਗਿਆਨ ਪਿਆ ਤਾਂ ਕਰਮੇ ਨਾਲ ਇਹ ਕਰਮ ਕਾਂਡ 'ਚ ਫਸੇ ਨੇ ਗਿਆਨ ਪਿਆ ਤਾਂ ਕਰਮੇ ਨਾਲ ਕਰਮ ਗਿਆਨ ਪਹਿਲਾਂ ਹੋ ਜਾਂਦਾ ਪਿੱਛੋਂ ਕੰਮ ਕਰਦਾ ਜਿਹੜਾ ਉਹ ਤਾਂ ਜੋ ਬਜਰਾ ਦਾ ਖਾਈ ਤੋਂ ਉਹ ਖਾਈ ਤੇ ਪਰਲੇ ਪਾਸੇ ਜਾ ਕੇ ਕੰਮ ਕਰਦਾ ਇੱਕ ਖਾਈ ਦੇ ਵਿੱਚ ਖੜ ਕੇ ਖਾਈ ਨੂੰ ਡੂੰਘਾ ਕਰਦੇ ਨੇ ਇੱਕ ਪਰਲੇ ਪਾਸੇ ਟੱਪ ਕੇ ਖਾਈ ਦੇ ਖਾਈ ਨੂੰ ਕਿਸੇ ਮਸ਼ੀਨ ਨਾਲ ਡੂੰਘਾ ਕਰਾਉਂਦੇ ਪਹਿਲਾਂ ਆਪ ਪਾਰ ਖੜਾ ਕਰਮ ਕਰਤ ਹੋਏ ਨੇ ਕਾਬੂ ਜੇ ਗੁਰੂਆਂ ਨੇ ਕੰਮ ਕੀਤੇ ਨਾ ਪਹਿਲਾਂ ਪਹਿਲਾਂ ਖਾਈਆਂ ਤਿੰਨ ਪਾਰ ਕਰਕੇ ਬਚ ਕਰਦੇ ਸੀ ਉਹ ਤਾਂ ਜੋ ਖਾਈ ਡੁੱਗੀ ਕਰਨੀ ਹੈ ਤਾਂ ਪਹਿਲਾਂ ਖਾਈ ਟੱਪ ਜੋ ਆਪ ਫਿਰ ਡੁੱਗੀ ਕਰੀ ਜਾਓ ਫਿਰ ਉਹਦੀ ਜੋ ਮਰਜ਼ੀ ਕਰੀ ਜਾਓ ਪਾਣੀ ਛੱਡ ਜੋ ਮਰਜ਼ੀ ਕਰੋ ਆਪ ਪਹਿਲਾਂ ਪਾਰ ਹੋ ਜਾਓ ਤੈ ਹੁਣ ਬੈਠਾ ਖਾਈਏ ਸਾਰ ਜੇ ਕਿਸੇ ਨੇ ਸਾਰ ਗਿਆਨ ਖਾਣਾ ਨਾ ਤਾਂ ਜਿਹੜਾ ਸਰੀਰ ਹੈ ਮਾਇਆ ਤ੍ਰੈਗੁਣ ਮਾਇਆ ਰਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ ਇਹ ਮਾਇਆ ਮਾਇਆ ਤੋਂ ਉੱਪਰ ਉੱਠਣਾ ਪਊਗਾ ਗੁਰਬਾਣੀ 'ਚ ਕੋਈ ਮਾਇਆ ਦੇ ਅਰਥ ਨਹੀਂ ਹੈ ਕੋਈ ਬਾਹਲੇ ਸਰੀਰ ਦੇ ਅਰਥ ਨਹੀਂ ਕੋਈ ਮਾਇਆ ਦੀ ਗੱਲ ਨਹੀਂ ਮਾਇਆ ਤੋਂ ਛੁੱਟਣ ਦੀ ਗੱਲ ਤਾਂ ਹੈ ਮਾਇਆ ਦੀ ਕੋਈ ਵੀ ਗੱਲ ਨਹੀਂ ਮਾਇਆ ਦੀ ਵਡਿਆਈ ਦੀ ਗੱਲ ਨਹੀਂ ਸਾਰ ਗਿਆਨ ਮਾਇਆ ਦੇ ਗਿਆਨ ਤੋਂ ਉੱਪਰ ਹੈ ਰਾਮ ਰਤਨ ਤਾਂ ਪਾਈਏ ਜਦ ਪਹਿਲੇ ਤਜੇ ਸਰੀਰ ਆ ਸਰੀਰ ਜੇ ਛੱਡ ਦੇਵੇ ਬਾਹਰਲਾ ਇਹਨੂੰ ਭੁੱਲ ਜਵੇ ਅੰਦਲੇ ਸਰੀਰ ਦੀ ਗੱਲ ਕਰੇ ਅੰਦਲੇ ਸਰੀਰ ਦੇ ਨੇਤਰ ਨੇ ਜਿਹੜੇ ਉਹ ਸਾਰ ਹੈ ਸਰੀਰ ਦੇ ਹੱਥ ਨਹੀਂ ਹੁੰਦੇ ਕਰ ਹੁੰਦੇ ਨੇ ਹੱਥ ਆਏ ਹੁੰਦੇ ਨੇ ਕਰ ਉਹ ਹੁੰਦੇ ਨੇ ਕੰਨ ਆਏ ਹੁੰਦੇ ਨੇ ਸਰਵਣ ਉਹ ਹੁੰਦੇ ਨੇ ਸਰਵਣ ਸਾਰ ਗੱਲ ਹੈ ਕੰਨ ਸਾਰ ਗੱਲ ਨਹੀਂ ਹੈ ਜੇ ਕੰਨ ਔਰ ਸਰਵਣ ਇੱਕ ਨੇ ਫਿਰ ਸਾਰ ਦੇ ਵਿੱਚ ਵਿਸਾਰ ਰਲ ਗਿਆ ਸਾਰ ਦੇ ਵਿੱਚ ਵਿਸਾਰ ਰਲ ਗਿਆ ਸਾਰ ਵਿਸਰ ਗਿਆ ਜਿੱਦੀ ਚੜਦੀ ਰਲ ਗਈ ਫਿਰ ਸਾਰ ਵਿਸਰ ਗਿਆ ਹਲਦੀ ਰਲਾ ਦੀ ਚੀਦੀ ਦੇ ਵਿੱਚ ਕੀ ਬਣ ਜਾਂਦਾ ਰੰਗ ਚੜ ਗਿਆ ਜਿੱਤਾ ਦਾ ਰਿਹਾ ਹੀ ਉਹਨੇ ਆਪਣਾ ਰੰਗ ਚੜਤਾ ਫੜਦੀ ਨੇ ਉਧਰ ਚੂੜੇ ਨੂੰ ਜੜਿਆ ਸੀ ਹਲਦੀ ਪੀਰੀ ਚੂੜਾ ਉਜਲ ਭਾਏ ਪਰ ਅਸੀਂ ਤਾਂ ਮਿੱਠੇ ਨੂੰ ਚੜਾਉਣਾ ਰੰਗ ਸੱਚ ਮਿੱਠਾ ਹੈ ਨਾ ਤੈ ਹੁਣ ਬੈਠਾ ਖਾਈਏ ਸਾਰ ਨਾਨਕ ਤਾਰੇ ਸਾਰ ਗਿਆਨ ਖਾਣ ਵਾਸਤੇ ਭਾਈ ਰਜੋ ਤਮੋ ਸਤੋ ਤੇਰੇ ਤਿਆਗਣੇ ਪੈਣਗੇ ਸੰਸਾਰ ਦਾ ਜਿਹੜਾ ਪੜ੍ਹਾਈ ਦੇ ਕੰਮ ਨੇ ਇਹ ਤਿਆਗਣੇ ਪੈਣਗੇ ਬਹਿ ਨਹੀਂ ਕਰ ਸਕਦਾ ਜੋ ਪਰਮੇਸ਼ਰ ਕਰ ਰਿਹਾ ਠੀਕ ਕਰ ਰਿਹਾ ਹੈ ਜੇ ਉਹਨੇ ਕੋਈ ਗਰੀਬ ਬਣਾਇਆ ਖਬਰ ਉਹਨੇ ਕਿਉਂ ਬਣਾਇਆ ਜੇ ਉਹਨੇ ਦੁੱਖ ਦਿੱਤਾ ਸ਼ਾਇਦ ਉਹਨੂੰ ਦਵਾ ਦਿੱਤੀ ਹੈ ਜਿਨ੍ਹਾਂ ਨੂੰ ਸੁੱਖ ਦਿੱਤਾ ਉਹਨੂੰ ਰੋਗ ਦਿੱਤਾ ਜੇ ਅਸੀਂ ਦੁਖੀ ਨੂੰ ਸੁਖੀ ਕਰਨਾ ਚਾਹੁੰਦੇ ਅਸੀਂ ਉਹਨੂੰ ਰੋਗੀ ਰੋਗ ਦੇਣਾ ਚਾਹੁੰਦੇ ਹਾਂ ਕਿਤੇ ਇਹ ਤਾਂ ਨਹੀਂ ਗੱਲ ਅਸੀਂ ਰੋਗ ਦੇਣਾ ਚਾਹੁੰਦੇ ਹਾਂ ਉਹ ਹਰ ਗੱਲ ਤੋਂ ਡਰਦਾ ਉਹਨੂੰ ਹਰ ਗੱਲ ਤੋਂ ਡਰ ਲੱਗਦਾ ਤੇ ਉਹਦਾ ਗਿਆਨ ਘੱਟ ਹੈ ਪਰਮੇਸ਼ਰ ਕੀ ਕਰ ਰਿਹਾ ਉਹਨੂੰ ਕੀ ਪਤਾ ਕਿਉਂ ਕਰਦਾ ਉਸ ਤੇ ਹੋਏ ਨਾ ਹੀ ਕੁਝ ਬੁਰਾ ਔਰ ਇਹ ਕਹੋ ਕਹਿੰਦੇ ਕੁਝ ਕਰਾ ਉਹਨੂੰ ਇਸ ਗੱਲ ਤੇ ਵਿਸ਼ਵਾਸ ਹੈ ਆ ਲੋਕਾਂ ਨੂੰ ਇਸ ਗੱਲ ਤੇ ਵਿਸ਼ਵਾਸ ਹੈ ਜਿਨ੍ਹਾਂ ਨੂੰ ਇਸ ਗੱਲ ਤੇ ਵਿਸ਼ਵਾਸ ਹੈ ਨਹੀਂ ਉਹਨਾਂ ਨੂੰ ਪਰਮੇਸ਼ਰ ਦੀ ਕੀਤੀ ਚੰਗੀ ਨਹੀਂ ਲੱਗਦੀ ਤੇ ਚੰਗੀ ਲੱਗਦੀ ਉਹਨਾਂ ਉਹ ਪਰੇਸ਼ਾਨ ਨਹੀਂ ਹੁੰਦੇ ਦੇਖ ਕੇ ਕਿਸੇ ਨੂੰ ਉਹ ਤਾਂ ਜੱਜ ਹੈ ਕਿਸੇ ਨੂੰ ਫਾਂਸੀ ਦਿੰਦਾ ਕਿ ਜੱਜ ਦਾ ਕੀ ਕੀਤਾ ਕੋਈ ਉਹ ਜੱਜ ਦਾ ਤਾਂ ਕੋਈ ਨਹੀਂ ਵਿਗਾੜਿਆ ਪਰ ਉਹ ਕਹਿ ਰਿਹਾ ਕਿ ਫਾਂਸੀ ਦੇ ਦੇ ਪਾਪ ਤਾਂ ਉਹ ਕਰ ਰਿਹਾ ਫਿਰ ਜੱਜ ਜੋ ਮੰਨੇ ਮੈਂ ਪਾਪ ਕਰ ਰਿਹਾ ਇਹਦੇ ਵੀ ਨਿਆਣੇ ਨੇ ਤਾਂ ਤਾਂ ਫਿਰ ਜੱਜ ਬਣ ਲਿਆ ਤੇ ਕਰੂਵਲ ਹੈ ਫਿਰ ਫਿਰ ਤਾਂ ਬੜੇ ਬੜੇ ਜੱਜ ਕਰੂਵਲ ਨੇ ਇਹਨਾਂ ਦੀ ਨਿਗਾਹ ਦੇ ਵਿੱਚ ਕਮਜ਼ੋਰ ਆਦਮੀ ਦਾ ਫਾਸੀ ਨਹੀਂ ਦੇ ਸਕਦਾ ਜਿਨ੍ਹਾਂ ਨੇ ਪਾਪ ਕੀਤੇ ਨੇ ਉਹਨਾਂ ਨੂੰ ਵੀ ਘੜ ਰਿਹਾ ਹੈ ਉਹ ਘੜਿਆ ਰਿਹਾ ਘੜਨਾ ਹੀ ਸਜ਼ਾ ਉਹਦੀ ਘੜੀਏ ਘੜੀਏ ਮਾਰੀਏ ਪਹਿਰੀ ਮਿਲੇ ਸਜਾਇਆ ਤੁਸੀਂ ਇਹੀ ਉਹਨੂੰ ਸਜ਼ਾ ਸਮਝ ਲਓ ਉਹ ਤਾਂ ਘੜ ਰਿਹਾ ਤੁਸੀਂ ਉਹਨੂੰ ਸਜ਼ਾ ਸਮਝ ਲਓ ਇਹ ਸਾਨੂੰ ਪਿਛਲੇ ਪਤਾ ਹੀ ਨਹੀਂ ਪਿੱਛੇ ਅੱਗੇ ਦਾ ਤੇ ਅਸੀਂ ਐਵੇਂ ਖਾਮ ਖਾ ਵਿੱਚ ਅੜਾਈ ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਨਾ ਹੈ ਦੁਨੀਆ ਦਾ ਠੇਕਾ ਉਹਨੇ ਆਪ ਲਿਆ ਹੋਇਆ ਜਿਹਨੇ ਪੈਦਾ ਕੀਤੀ ਆਪਣਾ ਉਹ ਚੱਕ ਨਹੀਂ ਹੁੰਦਾ ਦੁਨੀਆ ਦਾ ਆਪਣੇ ਸਿਰ ਤੇ ਲੱਗ ਆਪਣਾ ਉਹ ਚੱਕ ਨਹੀਂ ਹੁੰਦਾ ਠੇਕਾ ਲੈਣ ਨੇ ਸੰਸਾਰ ਉਹਨਾਂ ਦਾ ਪਰਪੰਚ ਰਹਿਣਾ ਸੰਸਾਰ ਦੇ ਵਡਿਆਈ ਦੀ ਭੁੱਖ ਹੋਰ ਰੂਹ ਹੈ ਪੈਸੇ ਦੀ ਭੁੱਖ ਹੋਰ ਰੂਹ ਹੈ ਕਾਰਾਂ ਦੀ ਭੁੱਖ ਹੋਰ ਰੂਹ ਹੈ ਨਾਮ ਦੀ ਭੁੱਖ ਹੈ ਜਿਹਨੂੰ ਨਾਮ ਦੀ ਭੁੱਖ ਆ ਉਹ ਇਹ ਭੁੱਖਾ ਨਹੀਂ ਆ ਜਿਹਨੂੰ ਉਹ ਭੁੱਖਾ ਨਾ ਲੋਭ ਦੀ ਭੁੱਖ ਹੈ ਬਸ ਇਹ ਇੱਥੇ ਹੀ ਰਹਿਣਾ ਹੈ ਪਹਿਲਾਂ ਵੀ ਇਹ ਰਿਹਾ ਹੁਣ ਵੀ ਇਹ ਰਹੂਗਾ ਇਹ ਰਹੂਗਾ ਹੀ ਰਹੂਗਾ ਫਿਰ ਤਰੇ ਗੁਣ ਬੈਠੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ ਨਾਨਕ ਤਾਰੇ ਤਾਰਨ ਸਾਰੇ ਸਾਰੇ ਜਿਹੜਾ ਤਰਨ ਦੀ ਗੱਲ ਹੈ ਜਿੱਥੇ ਤੱਕ ਤਾਣਹਾਰ ਤਰਨ ਦਾ ਫਿਰ ਜਿੱਥੇ ਗੁਣ ਤੋਂ ਉੱਪਰ ਹੋਵੇ ਬੇੜ ਤੇ ਤਾਣ ਤਾਣਹਾਰ ਹੈ ਜਿਹੜਾ ਤਰਨ ਦਾ ਤਾਰ ਦਿੰਦਾ ਡੈਫੀਨਿਟ ਹੈ ਇਹਦੇ ਛੱਕਾ ਨਹੀਂ ਵਿਚਾਰਦਾ ਨਹੀਂ ਉਹ ਛੱਕਾ ਨਹੀਂ ਕੋਈ ਗੱਲ ਨਹੀਂ ਤਾਰੇ ਨਾਲ ਕਹਿੰਦਾ ਫੇਰ ਤਾਰਦਾ ਤਾਰਨਾ ਤੈਨੂੰ ਬਣਾ ਤੋਂ ਉੱਪਰ ਤਾਂ ਉੱਠੋ ਸਾਰ ਤਾਂ ਖਾਓ ਕੋਈ ਹੱਕਦਾਰ ਦਾ ਬਣੂ ਦਰਦੇ ਜੇ ਸਰੀਰ ਸਣੇ ਜਿਹੜੇ ਚਾਹੁੰਦੇ ਨੇ ਜਾਣਾ ਸੁਰਗ ਨੂੰ ਉਹ ਨਹੀਂ ਜਾ ਸਕਦੇ ਤੁਸੀਂ ਸਾਡੇ ਸਰੀਰ ਚਾਹੁੰਦੇ ਹੋ ਜਾਣ ਮਰ ਜਾ ਕੋਈ ਸੁਰਗ ਨੂੰ ਮੈਂ ਜਾ ਜਾ ਇਦਾਂ ਨਹੀਂ ਜਾਂਦਾ ਜਿਹਨੇ ਸੁਰਗ ਜਾਣਾ ਤੁਹਾਨੂੰ ਆਪ ਮਰਨਾ ਪੈਣਾ